ਅਥ ਬਾਣ ਗਰ 15ਵਾਂ ਗੁਰੂ ਕਥਨ ਤੋਟ ਛੰਦ ਕਰ 14ਵਾਂ ਗੁਰ ਦਤਮਨੰ ਮਗ ਲਗਿਆ ਪੂਰਤ ਨਾਤਨੰ ਬ੍ਰਾਹਮ ਪੂਰ ਪਛਮ ਉਤਰ ਦਿਸ਼ੰ ਤਕ ਚਲਿਆ ਦਛਨ ਮੋਨੇ ਸੰ ਅਬ ਲੋਕ ਤਹਾਂ ਇੱਕ ਚਿੱਤਰਪੁਰੰ ਜਨ ਕ੍ਰਾਂਤ ਦਿਵਾਲਿਆ ਸਰਬ ਹਰੰ ਨਗਰੇਸ ਤਹਾਂ ਮਾਰ ਮ੍ਰਿਗੰ ਸਭ ਸਿੰਘ ਮ੍ਰਿਗੀ ਪਦ ਘਾਇ ਖਗੰ ਚਤਰੰਗ ਲੈ ਨਿਰਸੰਕਨੀ ਥਰੰਤ ਜਾ ਚਮਕੰਤਨੀ ਬਹੁ ਭੂਖਣ ਤੀਰ ਜਰਾਵਦਰੀ ਤ੍ਰਿਦ ਸਾਲੇ ਕੀ ਜਨ ਕ੍ਰਾਂਤਰੀ ਤਾ ਬੈਠ ਤੋ ਇਕ ਬਾਣ ਕਰੰ ਬਿਨ ਪ੍ਰਾਨ ਕਿਦੋ ਨੀ ਬੈਲ ਚਰੰ ਤਾ ਬਾਜ ਬਾਜ ਮਿਰਦੰਗਣੰ ਡਫ ਢੋਲ ਤੇ ਝਾਂਜ ਮੁਚੰਗ ਬਣਨ ਦਲ ਨਾਥ ਲੈ ਬਹੁ ਸੰਗਤ ਜਲ ਬਾਹਰ ਜਾਣ ਪ੍ਰਲੈ ਉਛਲੰ ਹੈ ਹਿੰਸ ਚਿੰਸ ਗੂੜ ਕੇ ਜੰਗਾ ਜੀ ਗੱਜਤ ਲੱਜਤ ਸੁੰਡ ਲਜੰ ਦ੍ਰਮ ਟਾਹਤ ਗਾਹਤ ਗੂੜ ਦਲੰ ਕਰ ਖੀਚਤ ਸੀਚਤ ਧਾਰ ਜਲੰ ਸੁਖ ਪਾਵਤ ਧਾਵਤ ਪੇਗ ਪ੍ਰਭੂ ਅਵਲੋਕ ਵਿਮੋਹਤ ਰਾਜ ਸੁਵੰ ਚਪ ਡਾਰਤ ਚਾਚਰ ਭਾਨ ਸੁਵੰ ਸੁਖ ਪਾਵਤ ਦੇਖ ਨਰੇਸ ਭੂਵੰ ਗਲ ਗੱਜਤ ਢੋਲ ਮਰਦੰਗ ਸੁਰੰਗ ਬਉਬਾਜ ਤੇ ਨਾਦ ਨੈਂਗ ਮੁਰਜੰ ਕਲ ਕਿੰਕਣ ਭੂਖਤ ਅੰਗ ਬਰੰਗ ਤਨ ਲੇਪਤ ਚੰਦਨ ਚਾਰ ਪ੍ਰੰਗ ਮ੍ਰਿਤ ਡੋਲਤ ਬੋਲਤ ਬਾਤ ਮੁਖੰ ਗ੍ਰਹਿ ਆਵਤ ਖੇਲ ਖੇੜ ਸੁਖੰ ਮੁਖ ਪੋਛ ਗੁਲਾਬ ਫਲੇਲ ਸੁਭੰ ਕਲ ਕੱਜਲ ਸੋਹਤ ਚਾਰ ਚਖੰ ਮੁਖ ਉਜਲ ਚੰਦ ਸਮਾਨ ਸੁਭੰ ਅਵਲੋਕ ਛਕੇ ਗਣ ਗੰਦਰ ਵਿਸੰ ਸੁਭ ਸੋਭਤ ਹਾਰ ਪਾਰੰ ਤਿਲਕੰ ਦੁਦ ਕੇਸਰ ਚਾਰ ਪ੍ਰਵੰ ਅਨਸੰਖ ਖਛੂ ਸੰਗ ਦਰੰਗ ਤੇ ਜਾਤ ਵੈ ਸੰਸੈਨ ਮਗੰ ਫਿਰ ਆਏ ਗਏ ਤੇ ਪੈਂਡ ਮੁਨੰ ਕਾਲ ਬਾਜਤ ਸੰਖਣ ਅਬ ਅਵਲੋਕ ਤਹਾਂ ਇਕ ਬਾਨ ਗਰੰ ਸਿਰ ਨੀਚ ਮਨੋ ਲਿਖ ਚਿੱਤਰ ਧਰੰ ਅਬ ਲੋਕ ਰਖੀਸਰ ਨੀਚ ਗਰੰ ਹਸ ਬੈਨ ਸਭਾਂਤ ਇਮੰਗ ਉਚਰੰ ਗਾ ਭੂਗੈ ਲਿਏ ਸੰਗ ਦਲੰ ਕਹਿਓ ਸੋ ਨਾ ਗੁਰੂ ਅਵਲੋਕ ਦ੍ਰਿਗੰ ਚਕ ਚਿਤ੍ਰ ਹੈ ਚਲ ਚਿਤ ਮਨੰ ਅਨਖੰਡ ਤਪੀ ਨਹੀਂ ਜੋਗ ਡੁਲੰ ਅਨਾਸ ਭੰਗ ਉਦਾਸ ਮਨੰ ਅਵਿਕਾਰ ਪਾਰ ਪ੍ਰਭਾਸਵੰ ਅਨਭੰਗ ਪ੍ਰਵਾਹ ਅਨਖੰਡ ਤਪੰ ਅਵਿਕਾਰ ਜਤੀ ਅਨਿਆਸ ਜਪੰ ਅਨਖੰਡ ਬ੍ਰਤੰ ਅਨਡੰਡ ਤਨੰ ਹਠਵੰਤ ਬ੍ਰਤੀ ਰੇਖੇ ਅਤਰ ਸੁਵੰ ਅਵਲੋਕ ਸਰੰ ਕਰ ਧਿਆਨ ਜਤੰ ਰਹਿ ਰੀ ਜਟੀ ਹਠਵੰਤ ਬ੍ਰਤੰ ਗੁਰਮਾਨਸ ਪੰਚ ਦਸਮੋ ਪ੍ਰਬਲੰ 68 ਸਵੈ ਤਿਨ ਪਾਰ ਪਰੰ ਇਮ ਨਾ ਸੋ ਜੋ ਕਰ ਨੇਹ ਕਰੈ ਭਵ ਧਾਰ ਅਪਾਰੈ ਪਾਰ ਪਰੈ ਤਨ ਕੇ ਮਨ ਕੇ ਭ੍ਰਮ ਪਾਸ ਤਰੇ ਕਰ ਪੰਦਰ ਸੋ ਗੁਰ ਪਾਨ ਪਰੇ ਇਤ ਪੰਦਰ ਸੋ ਗੁਰੂ ਬਾਣ ਗਰ ਸਮਾਪਤੰ ਅਥ ਚਾਮੜ ਸੋਰ ਮੋ ਗੁਰੂ ਕਥਨੰ ਤੋਟਕ ਛੰਦ ਮੁਖ ਵਿਭੂਤ ਭਗਵੇ ਪੇਸ ਬਰੰ ਸੁਭ ਸੋਭਤ ਤੇਲਕ ਸੰਗ ਨਰੰਗ ਗੁਰ ਗਾਵਤ ਗੋਬਿੰਦ ਏਕ ਮੁਖੰ ਮਨ ਢੋਲ ਤੇ ਆਸ ਉਦਾਸ ਸੁਖੰ ਮੁਖ ਪੂਰਤ ਸੂਰਤ ਨਾਦ ਨਵੰ ਗਤ ਉਜਲ ਅੰਗ ਵਿਭੂਤ ਰਖੰ ਨਹੀਂ ਬੋਲਤ ਢੋਲਤ ਦੇਸ ਦਿਸੰ ਗੁਣ ਚਾਰਤ ਧਾਰਤ ਧਿਆਨ ਹਰੰ ਅਵ ਲੋਕੈ ਚਾਵੜ ਚਾਰ ਪ੍ਰਭੰ ਗ੍ਰਹਿ ਜਾਤ ਡੀ ਗਹਿ ਮਾਸ ਮੁਖੰ ਲਖ ਕੈ ਪਲ ਚਾਵੜ ਚਾ ਚਲੀ ਤੇ ਤੇ ਅਤ ਪੁਸ਼ਟ ਪਰਮਾਤ ਬਲੀ ਅਬ ਲੋਕ ਸਮਾਸ ਆਕਾਸ ਉਟੀ ਅਜੁਤ ਤਹੀ ਤੇ ਸੰਗ ਮੰਡੀ ਤਦ ਮਾਸ ਚੜਾ ਆਪ ਚਲੀ ਲਹਿ ਕਹਿ ਚਿਤ ਚਾਵੜ ਚਾਰ ਬਲੀ ਅਵਲੋਕ ਸੁਚਾਵੜ ਚਾਰ ਪਲੰਗ ਤਾ ਤਰਾਸ ਭਈ ਥਿਰ ਭੂਮ ਥਲੰਗ ਲਖ ਤਾਸ ਮਨ ਮੁਰ ਰਿਓ ਚਿਤ ਸੋਰ ਸਮੋ ਗੁਰਤਾਸ ਕਯੋ ਕੋ ਐਸ ਤਜੈ ਜਬ ਸਰਬ ਤਨੰ ਕਰ ਕੈ ਬਿਨਿਆਸ ਉਦਾਸ ਮਨੰ ਤਾ ਪਾਚੋ ਇੰਦਰੀ ਤਿਆਗ ਰਹਿ ਇਨ ਚੀਲਣ ਜਿਉ ਸ੍ਰੁਤ ਐਸ ਕਹੈ ਇਤ ਸੋਰ ਮੋ ਗੁਰੂ ਚਾਵੜ ਸਮਾਪਤਮ ਅਤ ਦੋ ਧੀਰਾ ਸਤਾਰੋਂ ਗੁਰੂ ਕਥਨੰ ਤੋਟਕ ਛੰਦ ਕਰ ਸੋਰ ਸੁਓ ਰਿਖ ਤਾਸ ਉਠ ਚਲਿਆ ਬਾਟ ਉਦਾਸ ਚਿਤੰ ਮੁਖ ਪੂਰਤ ਨਾਦ ਨਿਨਾਤਨੰ ਸੁਨ ਰੀਜਿਤ ਗੰਧਰਵ ਦੇਵ ਨਰੰ ਚਲ ਜਾਤ ਪੈ ਸਰਤਾ ਨਿਕਟੰ ਮੰਤ ਰਿਖੰ ਤਪਸਾ ਬਿਕਟੰ ਅਵਲੋਕ ਦੁਧੀਰਿਐ ਏਕ ਤਹਾਂ ਉਛਰੰਤ ਹੁਤੇ ਨਦ ਮਛ ਜਹਾਂ ਸਰਕੰਤ ਤੋ ਇਕ ਚਿਤਨ ਬੰਗਾ ਤੁਜਲ ਅੰਗ ਸੁਰੰਗ ਸੁਭੰ ਨਹੀਂ ਆਨ ਬਲੋਗ ਤੇ ਆਪ ਦ੍ਰਿੰਗੰ ਏ ਪਾਤ ਰਹੋ ਗੜ ਮਛ ਮਨੰ ਤਾਂ ਜਾਏ ਮਹਾ ਮਨ ਮੱਜਨ ਕਾ ਉਠ ਕੇ ਅਰ ਧਿਆਨ ਲਗਾ ਸੁਚ ਕੈ ਨਾ ਡਰੋ ਤਬ ਲੋ ਵਾਹ ਮਾਛਰੀ ਰਤ ਸੂਰਤ ਹੋ ਟਰੀ ਖਰਕੰਤ ਰਹਾ ਨਾ ਮਚ ਕੇ ਡੰਗਰਤ ਭਾਨ ਟੋਨੀ ਧਿਆਨ ਛਿਟੰਗ ਅਵ ਲੋਕ ਮਨ ਮੋਹਿ ਰਿਓ ਗੁਰ ਸਤਰ ਸਮੂ ਕਰ ਤਾਸ ਕਹਿਓ 17ਵਾਂ ਗੁਰੂ ਦਧੀਰਾ ਪੰਛੀ ਸਮਾਪਤ ਅਥ ਮ੍ਰਿਗਹਾ 1800 ਗੁਰੂ ਕਥਨ ਤੋਟਕ ਛੰਦ ਕਰ ਮੱਜਨ ਗੋਬਿੰਦ ਗਾਇ ਗੁਣ ਮੂਠ ਜਾਤ ਪੈ ਮਨ ਮਦ ਮੁਨੰ ਜੈ ਸਾਲ ਤਮਾਲ ਮਢਾਲ ਲਸੈ ਰਤ ਸੂਰਜ ਕੇ ਪਗ ਬਾਜ ਫਸੈ ਅਬ ਲੋਕ ਤਹਾਂ ਇਕ ਤਾਲ ਮਹਾ ਰਿਖ ਜਾਤ ਪੈ ਤੇ ਜੋਗ ਜਹਾਂ ਤਾ ਪਤਰਨ ਮਦ ਲੈਹੋ ਹਾ ਤਨ ਸੋਬਤ ਕੰਚਨ ਸੁਧ ਪ੍ਰਭਾ ਕਰ ਸੰਧਿਤ ਬਾਣ ਕਮਾਨ ਸਿਤੰ ਮ੍ਰਿਗ ਮਾਰਤ ਕੋਟ ਕਰੋਰ ਕਿਤੰ ਸਭ ਸੈਣ ਮੁਨੀਸਰ ਸੰਗ ਲੈ ਜਾ ਕਾਨਨ ਥੋ ਤਾ ਜਾਤ ਪਏ ਕਨਕੰਗ ਦੁਤ ਉਜਲੇ ਅੰਗ ਸਣੇ ਮੁਨ ਰਾਜ ਮਨੰਗ ਰਿਤ ਰਾਜ ਬਨੇ ਰਿਕ ਸੰਗ ਸਖਾ ਨਿਸ ਬਹੁਤ ਲੈ ਤੇ ਵਾਰਦ ਦੂਜ ਬਿਲੋਕ ਗਏ ਰਿਖ ਬੋਲਤ ਘੋਰਤ ਨਾਦ ਨਵੰ ਤੇ ਠੌਰ ਕੁਲਾ ਕੁਲਾਹਲ ਉੱਚ ਹੁੰਗ ਜਲ ਪੀਵਤ ਠੌਰੀ ਠੌਰ ਮੁਨੀ ਵਰ ਮਤ ਮਨੋ ਰਿਖ ਮਾਲ ਬਨੀ ਅਤ ਉਜਲ ਅੰਗ ਬਬੂਤਰੇ ਤਰੇ ਬਹੁ ਭਾਂਤ ਨਿਆਸ ਅਨਾਸ ਕਰੇ ਨਿਵਲਿਆਦਿਕ ਸਰਬੰ ਕਰਮ ਕੀਏ ਰਿਖ ਸਰਬ ਚਹੂ ਚਕਦਾਸ ਥੀਏ ਅਨਭੰਗ ਖਾਂਡਾ ਨੰਗ ਤਨੰ ਬਹੁ ਸਾਧ ਤਨਿਆਸ ਨਿਆਸ ਬਨੰ ਜਟ ਸੋਹਤ ਜਾਨਕ ਧੂਰ ਦਟੀ ਸਿਵ ਕੀ ਜਨ ਜੋਗ ਜਟਾ ਪ੍ਰਗਟੀ ਸਿਵ ਤੇ ਜਨ ਗੰਗ ਤਰੰਗ ਛੁਟੇ ਇਹ ਹੋਏ ਜਨ ਜੋਗ ਜਟਾ ਪ੍ਰਗਟੇ ਤਬ ਸਰਬਤ ਪੀਸਨ ਕੇ ਸਭ ਹੀ ਮੁਰਜੇ ਸਭ ਛੀਨ ਲੈ ਤਬ ਹੀ ਸ੍ਰੁਤ ਜੇਤ ਨਿਆਸ ਉਦਾਸ ਕਹਿ ਸਭ ਹੀ ਰਿਖ ਅੰਗਨ ਜਾਣ ਲੈ ਕਨ ਮੈਂ ਜਿਮ ਬਿੱਦਲ ਤਾ ਚਮਕੈ ਰਿਖ ਮੋਹ ਗੁਣ ਤਾਸ ਸਭੈ ਦਮਕੈ ਜਾ ਛਾੜਤ ਭਾਣ ਅਨੰਦ ਕੇ ਤਿਮ ਸੋਭਤ ਜੋਗ ਜਟਾ ਜਿਨ ਕੀ ਦੁਖਾਂਸ ਕਹੂ ਨਾ ਕਟੀ ਰਿਖ ਭੇਟ ਤਤਾਸ ਸਿਟਾਗ ਛੁਟੀ ਨਰ ਜੋ ਨਹੀਂ ਨਰਕਣ ਤੇ ਨਿਵਰੈ ਰਿਖ ਭੇਟ ਤਤਉ ਤਰਾਕ ਤਰੈ ਜਿਨ ਕੇ ਸਮਤਾ ਕਹੂ ਨਾ ਠਟੀ ਰਿਖ ਪੂਜ ਕਟੀ ਸਭ ਪਾਪ ਘਟੀ ਇਤ ਬੰਧਵ ਤੌਨ ਬਿਠੋ ਮ੍ਰਿਗਹਾ ਜਸ ਹੀਰਤ ਛੇਰਨ ਭੀਮ ਪਿੜਹਾ ਤੇ ਜਾਣ ਡਖੀਨੀ ਸਾਸ ਸਸਿਓ ਮ੍ਰਿਗ ਜਾਨ ਮੁਨੀ ਕਹਵਾਨ ਕਸਿਓ ਸਰ ਪੇਖ ਸਵੈ ਤੇ ਸਾਧ ਕੈ ਅਮ੍ਰਿਗ ਹੋਏ ਨਾ ਰੇ ਮੁਨਿ ਰਾਜ ਹੈ ਨਰ ਬਾਣ ਸਰਾਸਨ ਭਾਣ ਜੇ ਆ ਦੇਖ ਜਿਹੜੇ ਮੂਨ ਰਾਜ ਲਜੇ ਬਹੁਤੇ ਤੇਰ ਜੋ ਤੇ ਧਿਆਨ ਛਟਾਵ ਲੋਕ ਤਰੇ ਰਿਖਪਾਲ ਜਟਾ ਕਸ ਆਪਤ ਹੋਡਾ ਢਾਰ ਵੈ ਮੋਇ ਲਾਸ ਤੋ ਅਮ੍ਰਿਗ ਰੂਪ ਸਵੈ ਰਿਖਪਾਲ ਬਿਲੋਕ ਤਿਸੈ ਦ੍ਰਿੜਤਾ ਗੁਰਮਾਨ ਕਰੀ ਬਹੁਤ ਹੈ ਉਪਮਾ ਮ੍ਰਿਗ ਸੋਜੇ ਕੋ ਤੈਸ ਲਗਿਓ ਪਰਮੇਸ਼ਰ ਕੇ ਰਸ ਜਾਨ ਪਗਿਓ ਮੂਨ ਕੋ ਤਾ ਪ੍ਰੇਮ ਜੀਆ ਗੁਰ ਠਾਰ ਸਮੋ ਮ੍ਰਿਗਨਾਸ ਕੀਆ ਮਨ ਮੋ ਤਬ ਦਤ ਵਿਚਾਰ ਕੀਆ ਗੁਣ ਮ੍ਰਿਗਹਾ ਕੋ ਚਿਤ ਬੀਜ ਲਿਆ ਹਰ ਸੋ ਹਿਤ ਜੋਏ ਭਾਂਤ ਕਰੈ ਪਉ ਭਾਰ ਪਾਰ ਹੈ ਪਾਰ ਪਰੈ ਮਨ ਅੰਤਰ ਜਾਇ ਇਸ਼ਨਾਨ ਕਟੈ ਜਗ ਤੇ ਫਿਰ ਆਵਨ ਜਾਨ ਮਿਟੈ ਗੁਰ ਜਾਣ ਤਵੇ ਤੇ ਪਾਇ ਪਰਾ ਭਉ ਪਾਰ ਅਪਾਰ ਸੋ ਪਾਰ ਤਰਾ ਦਸ ਅਸ਼ਟ ਸਮੋ ਗੁਰਤਾਸ ਕੀਓ ਕਵਿ ਬਾਂਧ ਕਬਿਤਨ ਬਦ ਲਿਓ ਸਭ ਹੀ ਸਿਖ ਸੰਜਿਤ ਪਾਉਣ ਗਏ ਅਬ ਲੋਕ ਚਰਾਚਰ ਚੌਂਦ ਰਹੇ ਪਸ ਪਛ ਚਰਾਚਰ ਜੀਵ ਸਭੈ ਗਣ ਗੰਧਰਵ ਭੂਤ ਪਿਸਾਜ ਤਬੈ ਇਤ ਅਠ ਦਸਮੋ ਗੁਰੂ ਮ੍ਰਿਗਾ ਸਮਾਪਤੰ ਅਥ ਨਲਨੀ ਸੁਖ 19ਵੋ ਗੁਰੂ ਕਥਨੰ ਕਿਰਪਾਨ ਕ੍ਰਿਤ ਛੰਦ ਮੁਨਿਆ ਅਤ ਭਾਰ ਗੁਣ ਗਣ ਉਦਾਰ ਵਿਦਿਆ ਵਿਚਾਰ ਨਿਤ ਕਰਤ ਚਾਰ ਲਖ ਛਸ ਲਾਜ ਤੈਨ ਅੰਗ ਪਿਖ ਬਿਮਾਰ ਅੰਗ ਚਕ ਰਾਤ ਗੰਗ ਲਖ ਦੁੱਤਿ ਅਪਾਰ ਰੀਜ ਕੁਮਾਰ ਗਿਆਨੀ ਅਪਾਰ ਗੁਣ ਗਨ ਉਦਾਰ ਅਵਿਅਕਤ ਅੰਗ ਆਭਾ ਭੰਗ ਸੋਭਾ ਸੁਰੰਗ ਤਨ ਜਨ ਅਨੰਗ ਬਹੁ ਕਰਤ ਨਿਆਸ ਨੇ ਦਿਨ ਉਦਾਤਾ ਸਰਵਿਆ ਸਦ ਬੁੱਧ ਪ੍ਰਕਾਸ਼ ਤਨ ਸਾਥ ਧੂਪ ਸੰਿਆਸ ਭੂਲ ਤਨ ਛਬ ਅਨੂਪ ਜਨ ਸਿਵ ਸਰੂਪ ਮੁਖ ਛਾਪਰ ਚੰਡ ਆਭਾ ਭੰਗ ਜੁਟ ਜੋਗ ਜੰਗ ਨਹੀਂ ਮੂਰਤਿ ਅੰਗ ਅਰ ਛਾਪ ਪ੍ਰਕਾਸ਼ ਨਿਸ ਦਿਨ ਨਿਰਾਜ ਮਨ ਮਨ ਸੁਭਾਸ ਗੁਣ ਗਨ ਉਦਾਸ ਅਵਿਅਕਤ ਜੋਗ ਨਹੀਂ ਕੌਣ ਸੋਗ ਨਿਤ ਪ੍ਰਾਤਿਆ ਰੋਗ ਤਜ ਰਾਜ ਭੋਗ ਮਨ ਮਨ ਕਿਰਪਾਲ ਗੁਣ ਗਨ ਦਿਆਲ ਸੁਭਾ ਸੁਢਾਲ ਦ੍ਰਿੜ ਬ੍ਰਿਤ ਕਰਾਲ ਤਨ ਸਾਥ ਸੀਤ ਨਹੀਂ ਮੁਰਤ ਚੀਤ ਬਹੁ ਬਰਖ ਬੀਜ ਤਨ ਜੋਗ ਜੀਤ ਚਾਲ ਅੰਤ ਬਾਤ ਥਰੰਕ ਅੰਤ ਪਾਤ ਪੀ ਆਤ ਗਾਤ ਨਹੀਂ ਬਦਤ ਬਾਤ ਭੰਗੰ ਪਛੰਤ ਕਾਛੀ ਕਛੰਤ ਕਿੰਗਰੀ ਬਜੰਤ ਭਗਵਤ ਪਣੰਤ ਨਹੀਂ ਡੁਲਤ ਅੰਗ ਮਨ ਮਨਿਆ ਭੰਗ ਜੁੜ ਜੋਗ ਜੰਗ ਜਿਮ ਉਠਤ ਚੰਗ ਨਹੀਂ ਕਰਤ ਹਾਇ ਤਬ ਕਰਤ ਚਾਏ ਨਿਤ ਪ੍ਰਤ ਬਨਾਏ ਭਉ ਭਗਤ ਭਾਏ ਮੁਖ ਪਛਤ ਪਾਉਣ ਤਾਈ ਧਾਮ ਗਉਣ ਮਨ ਰਹਾਤ ਮੌਨ ਸੁਭ ਰਾਜ ਭਉਨ ਸੰਨਿਆਸ ਦੇ ਮਨ ਮਨ ਅਭੇਵ ਅਨ ਜੁਰ ਅਜੀਵ ਅੰਤਰ ਅਤੇ ਅਨਭੂ ਪ੍ਰਕਾਸ਼ ਨਿਤ ਪ੍ਰਤ ਉਦਾਸ ਗੁਣ ਅਦਕ ਜਾਸ ਲਗ ਲਗ ਤਨਾਸ ਬ੍ਰਹਮਨ ਦੇਵ ਗੁਣ ਗਨ ਅਪੇਵ ਦੇਵਾਨ ਦੇਵ ਅਨਭੇਖਾ ਜੀਵ ਸੰਨਿਆਸ ਨਾਥ ਅੰਤਰ ਪ੍ਰਮਾਥ ਇਕ ਰਟਤ ਗਾਤ ਇਕ ਟੇਕ ਸਾਥ ਗੁਣ ਗਨ ਅਪਾਰ ਮੁਰਮਨ ਉਦਾਰ ਸੁਮਤ ਢਾਰ ਬੁੱਧ ਕੋ ਪਹਾਰ ਸੰਨਿਆਸ ਭੇਖ ਅਨਭੇਖ ਅਦਵੇਖ ਜਾਪਤ ਅਪੇਖ ਬ੍ਰਿਧ ਬੁੱਧ ਅਲੇਖ ਕੁਲਕ ਛੰਦ ਦਨ ਤਖਤ ਇੰਦ ਚੰਚਕਤ ਚਕਤ ਚੰਦ ਥਨ ਥਕਤ ਪਾਉਣ ਭੰ ਪਜਤ ਮੌਨ ਜਨ ਜਗਤ ਜਾਛ ਪਉ ਪਜਤ ਪਛ ਦਨ ਧਗਤ ਸਿੰਧ ਬੰ ਬਖਤ ਬਿੰਦ ਸੰਸਗਤ ਸਿੰਧ ਗੰਗਗਤ ਗਿੰਧ ਤਨ ਤਖਤ ਦੇਵ ਅੰ ਅਖਤ ਭੇਵ ਲੰ ਲਖਤ ਜੋਗ ਪੰ ਭ੍ਰਮਤ ਭੋਗ ਬੰ ਬਖਤ ਮੈਂ ਚੰਚਕਤ ਨੈਨ ਤਨ ਤੈਤ ਅਤਰ ਛੰ ਛਗਤ ਛਤਰ ਪੰ ਪਰਤ ਪਾਨ ਪੰ ਭਰਤ ਭਾਨ ਮਮ ਬਜਤ ਬਾਦ ਨਨ ਨਾਦ ਅੰਗ ਉਠ ਤੇ ਰਾਗ ਉਠ ਸੁਹਾਗ ਛੰ ਛਗਤ ਸੂਰ ਪੰ ਪ੍ਰਮਤ ਹੂਰ ਰੰਗ ਰਿਜਤ ਚਿਤ ਤਨ ਬਿਤ ਛੰ ਛਗਤ ਜਛ ਪੰ ਪ੍ਰਮਤ ਪਛ ਪੰ ਪਿਰਤ ਭੂਪ ਨਵ ਨਿਰਖ ਰੂਪ ਚਰਪੜ ਛੰਦ ਗਲਤੰਗ ਜੋਗੰ ਦਲਤੰ ਭੋਗੰ ਭਗਵੇ ਭੇਸੰ ਸੁਫਿਰੇ ਦੇਸੰ ਅਚਲ ਧਰਮੰ ਅਖਲ ਕਰਮੰ ਅਮਿਤ ਜੋਗੰ ਕਜਿਤ ਭੋਗੰ ਸੁਫਲ ਕਰਮੰ ਸੁਬ੍ਰਿਤ ਧਰਮੰ ਕੁਕ੍ਰਿਤ ਹੰਤਾ ਸੁਗਤੰ ਹੰਤਾ ਦਲਤੰ ਦ੍ਰੋਹੰ ਮਲਤੰ ਮੋਹੰ ਸਲਤੰ ਸਾਰੰ ਸੁਕ੍ਰਿਤ ਚਾਰੰ ਭਗਵੇ ਭੇਸੰ ਸਫਲੰ ਦੇਸੰ ਸੁਹਰਦੰ ਸਰਤਾ ਕੁਕ੍ਰਿਤ ਹਰਤਾ ਚਕ੍ਰਿਤ ਸੂਰੰ ਬੰਤਮ ਨੂਰੰ ਏਕੰ ਕਜਪਤੰ ਏਕੰ ਥਪਤੰ ਰਾਜੰ ਤੈਤਵੰ ਈਸੰ ਭਜਤਵੰ ਜਪੰ ਜਪਤਵੰ ਏਕੰ ਥਪਤਵੰ ਬੈਤੰ ਨਾਦੰ ਵਿਦਤੰ ਰਾਗੰ ਜਪਤੰ ਜਾਪੰ ਤ੍ਰਸਤੰ ਤਾਪੰ ਜਗਤੰ ਚੰਦੰ ਭਗਤੰ ਇੰਦੰ ਤਖਤੰ ਦੇਵੰ ਭਗਤੰ ਭੇਵੰ ਪ੍ਰਮਤੰ ਪੂਤੰ ਲਖਤੰ ਰੂਪੰ ਚਕਰਤੰ ਚਾਰੰ ਸਹਿਰਦੰ ਸਾਰੰ ਨਲਨੀ ਸੂੰ ਲਖ ਅਧੂੰ ਛਟ ਦੇ ਛਟਾ ਭ੍ਰਮ ਤੇ ਜਟਾ ਤਖਤੰ ਦੇਵੰ ਭਗਤੰ ਭੇਵੰ ਦਸ ਨਵ ਸੀਸੰ ਕਰਮ ਕਦੀਸੰ ਬੁੱਧ ਤੰ ਧਾਮੰ ਗ੍ਰਹਿ ਤੰ ਬਾਮੰ ਪ੍ਰਮਤੰ ਮੋਹੰ ਮਮਤੰ ਮੋਹੰ ਮਮਤਾ ਬੁੱਧੰ ਸਿਰਹਤੰ ਲੋਗੰ ਅਹਿਤਾ ਧਰਮੰ ਲਹਿਤਯੰ ਭੋਗੰ ਗ੍ਰਸਤੰ ਬੁੱਧੰ ਮਮਤਾ ਮਾਤੰ ਇਸਤਰੀ ਨੇਹੰ ਪੁੱਤਰੰ ਭਰਾਤੰ ਗ੍ਰਸਤੰ ਮੋਹੰ ਧਰਤੰ ਕਾਮੰ ਜਲਤੰ ਕ੍ਰੋਧੰ ਪਲਤੰ ਦਾਮੰ ਦਲਤੰ ਵਿਯੋਧੰ ਤਕਤੰ ਦਾਮੰ ਅੰਤਹ ਨਰਕੰ ਗੰਤਹ ਪਾਵੰ ਤੈਤੰ ਸਰਬੰ ਗ੍ਰਹਿਤੰ ਏਕੰ ਪ੍ਰਭਤੰ ਭਾਵੰ ਤੈਤੰ ਦਿਵੈਖੰ ਨਲਨੀ ਸੁਖ ਜੈੰ ਤੈਤੰ ਦਿਰਬੰ ਸਫਲੀ ਕਰਮੰ ਲਹਿਤੰ ਸਰਬੰ ਇਤ ਨਲਨੀ ਸੁਖ 19 ਗੁਰੂ ਵਰਨਨ